ਜਾ ਕੁਆਰੀ ਦਾ ਚੋ ਵਿਆਹੀ ਦਾ ਮਾਮਲੇ ਫਰੀਦਾ ਇਹੋ ਪਛਤਾਓ ਵੱਤ ਕੁਆਰੀ ਨਾ ਹੈ ਵਿਵਾਹੀ ਦਾ ਮਾਮਲੇ ਵਿਆਹੀ ਲਫ਼ਜ਼ ਨਹੀਂ ਹੈ ਵਿਆਹੀ ਅਸੀਂ ਬੋਲ ਵਿਵਾਹੀ ਲਫ਼ਜ਼ ਹੈ ਫਰੀਦਾ ਜਾ ਕੁਆਰੀ ਤਾਂ ਚੋ ਤਾਂ ਚੋ ਜਦੋਂ ਪਹਿਲਾਂ ਪਹਿਲਾਂ ਧਰਮ ਧਾਰਨ ਕਰਦਾ ਕੋਈ ਨਾ ਬੜਾ ਚੋ ਹੁੰਦਾ ਕਿਰਪਾਨ ਪਾਉਣ ਦਾ ਨਿਤਨੇ ਵੀ ਕਰਦਾ ਤੇ ਵਿਵਾਹੀ ਦਾ ਮਾਮਲੇ ਮਾਮਲੇ ਜ਼ਿਆਦਾ ਹੁੰਦਾ ਨਾ ਜਦੋਂ ਕਹਿੰਦਾ ਸਿਰ ਦੇ ਦੇ ਖੋਣਾ ਪਹਿਲਾਂ ਤਾਂ ਸਾਰੇ ਸਿੱਖ ਨੇ ਜੇ ਪਾਸ ਹੋਣਾ ਤੇ ਫਿਰ ਤਾਂ ਉਹ ਕਹਿੰਦਾ ਵੀ ਸਿਰ ਦੇ ਫਿਰ ਮਾਮਲੇ ਨੇ ਜੇ ਸਿਰ ਦੇ ਤਾਂ ਫਿਰ ਰੋਜ਼ ਮਾਮਲੇ ਨੇ ਫਿਰ ਬੰਦ-ਬੰਦ ਕਟਾਉਣ ਵਾਲੇ ਮਾਮਲੇ ਨੇ ਚਰਖੀ ਨੇ ਚੜਨ ਵਾਲੇ ਮਾਮਲੇ ਨੇ ਤਾਂ ਰੋਜ਼ ਮਾਮਲੇ ਰਹੇ ਹੀ ਨੇ ਇਹਨਾਂ ਦਾ ਕਿਹਾ ਸੀ ਮਾਮਲੇ ਇੱਥੇ ਪਏ ਨੇ ਬਾਅਦ ਦੇ ਵਿੱਚ ਇਹ ਨਕਸ਼ਾ ਜਿਹੜਾ ਫਰੀਦ ਨੇ ਦਿਖਾਇਆ ਗੁਰੂ ਅਮਰਦਾਸ ਵੇਲੇ ਬਸ ਪੰਜਵੇਂ ਪਾਸ਼ਾ ਵੇਲੇ ਸ਼ੁਰੂ ਹੋ ਗਿਆ ਭਾਈ ਕੋਈ ਪੀੜੀ ਗਈ ਆ ਵਿਚਾਲੇ ਚੌਥੇ ਪਾਸ਼ਾ ਦੀ ਅਸਲ ਦੇ ਮਾਮਲਿਆਂ ਦੀ ਭਣਕ ਜਦੇ ਆਉਂਦੀ ਸੀ ਮਾਮਲਿਆਂ ਦੀ ਭਣਕ ਜਦੇ ਆਉਣ ਲੱਗੀ ਸੀ ਹਵਾ ਉਹ ਵੀ ਉਧਰੋਂ ਆਇਆ ਸੀ ਹਵਾ ਦਾ ਰੁਖ ਜਦੇ ਪਤਾ ਲੱਗਾ ਤੇ ਵੀ ਹੁਣ ਮਾਮਲੇ ਪੈਣੇ ਵਾਲੇ ਨੇ ਉਹਨੇ ਇੱਕ ਆਉਣ ਵਾਲੇ ਸਮੇਂ ਦਾ ਸਿਗਨਲ ਦੇ ਦਿੱਤਾ ਫਰੀਦ ਨੇ ਇੰਡੀਕੇਸ਼ਨ ਇੰਡੀਕੇਸ਼ਨ ਭਈ ਮਾਮਲੇ ਆਉਣੇ ਵਾਲੇ ਨੇ ਵਿਵਾਹੀ ਦਾ ਮਾਮਲੇ ਜਿਹੜੇ ਪਰਨਾਏ ਗਏ ਗੁਰਮਤ ਨੂੰ ਮਾਮਲੇ ਉਹਨਾਂ ਨੂੰ ਪਏ ਨੇ ਨਾ ਸ੍ਰੀ ਚੰਦ ਕਿਆ ਨੂੰ ਪਏ ਨੇ ਨਾ ਮੀਣਿਆਂ ਨੂੰ ਪਏ ਨੇ ਨਾ ਬਸੰਤਾਂ ਨੂੰ ਪਏ ਨੇ ਹੋਰ ਕਿਸੇ ਨੂੰ ਨਹੀਂ ਮਾਮਲੇ ਪਏ ਉਹ ਵੀ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਤੇ ਸ੍ਰੀ ਚੰਦ ਕੋਲ ਵੀ ਤਾਂ ਗੁਰਬਾਣੀ ਦਾ ਪ੍ਰਚਾਰ ਹੈ ਉੱਥੇ ਮਾਮਲੇ ਕਿਉਂ ਨਹੀਂ ਪਏ ਉਹ ਵਿਵਾਹੇ ਨਹੀਂ ਹੋਏ ਉਹ ਗੁਰਮਤ ਦੇ ਧਾਰਨੀ ਨਹੀਂ ਹੈਗੇ ਉਹਦਾ ਵਿਰੋਧ ਕਰਦੇ ਨੇ ਘਰ 'ਚ ਉਹ ਤਾਂ ਘਰ ਦੇ ਭੇਤੀ ਨੇ ਲੰਕਾ ਢਾ ਰਹੇ ਨੇ ਉਹ ਘਰ ਦੇ ਭੇਤੀ ਵੜ ਕੇ ਲੰਕਾ ਢਾਉਣ ਵਾਸਤੇ ਨੇ ਕਿਉਂਕਿ ਇਹਨਾਂ ਨੇ ਸੁਣੀ ਹੋਈਆਂ ਨਾ ਰਮਾਇਣ ਰਾਵਣ ਦਾ ਭਾਈ ਘਰੇ ਨਹੀਂ ਬੈਠਾ ਉਹ ਤਾਂ ਘਰ ਦੇ ਭਾਈ ਬਣ ਕੇ ਲੰਕਾ ਢਾਉਣ ਵਾਲੇ ਨੇ ਸਾਰੇ ਇਹ ਵਿਵਾਹਿਤਾ ਮਾਮਲੇ ਰੀਦਾ ਇਹੋ ਪਛਤਾਓ ਬਤ ਕੁਵਾਰੀ ਨਾ ਦੀ ਹੈ ਪਛਤਾਓ ਇਸ ਗੱਲ ਦਾ ਇਹੋ ਪਛਤਾਓ ਬਤ ਕੁਵਾਰੀ ਨਾ ਦੀ ਹੈ ਜਿਹੜਾ ਵੈਸੇ ਨਿਗੋਰਾ ਉਹਦੀ ਜਗ੍ਹਾ ਨਹੀਂ ਕਿਤੇ ਜਿਹੜਾ ਨਿਗੋਰਾ ਉਹਦਾ ਫਿਰ ਰਿਕਾਰਡ ਵੀ ਕੋਈ ਨਹੀਂ ਕਿਤੇ ਗਵਰਨਮੈਂਟ ਕੋ ਸੱਚਖੰਡ ਵਿੱਚ ਉਹਦਾ ਕੋਈ ਰਿਕਾਰਡ ਜਿਵੇਂ ਇੱਥੇ ਜਿਹੜਾ ਲਵਲਦ ਮਰ ਜਵੇ ਔਲਾਦ ਤੇ ਬਿਨਾ ਉਹਦਾ ਕੋਈ ਰਿਕਾਰਡ ਨਹੀਂ ਰਹਿੰਦਾ ਰਿਕਾਰਡ ਉਹਦਾ ਜਿਹਦਾ ਵਿਆਹ ਹੋਇਆ ਹੋਵੇ ਔਲਾਦ ਹੋਵੇ ਚਾਹੇ ਔਰਤ ਹੋਵੇ ਚਾਹੇ ਆਦਮੀ ਹੋਵੇ ਉਹ ਵਿਆਹੀ ਤਾਂ ਔਲਾਦ ਦਾ ਰਿਕਾਰਡ ਹੋਊਗਾ ਔਲਾਦ ਨਹੀਂ ਜਿਹਦਾ ਰਿਕਾਰਡ ਕੀ ਹੋਣਾ ਉਹਦਾ ਜਿੰਨਾ ਚਿਰ ਹੈਗਾ ਰਿਕਾਰਡ ਹੈ ਜਿੰਨਾ ਨਾਮ ਘਟਿਆ ਗਿਆ ਗਿਆ ਉਹਦੀ ਥੱਲੇ ਪੀੜੀ ਨਹੀਂ ਚੱਲਣੀ ਪੀੜੀ ਚੱਲੀ ਛੋਟੀਆਂ ਜਿਹਦੀ ਪੀੜੀ ਚੱਲਦੀ ਹੈ ਉਹ ਵਿਵਾਹੀ ਹੈ ਜਿਹਦੀ ਪੀੜੀਓ ਨਹੀਂ ਚੱਲੀ ਇਹ ਸੋਢੀਆਂ ਦੀ ਚੱਲੀ ਹੈ ਇਹਨਾਂ ਦੀ ਉਹ ਰਾਮਦਾਸ ਸੋਢੀ ਤਲਕਦੀ ਆ ਹਾਂਜੀ ਜਾ ਕੁਆਰੀ ਤਾਂ ਚੋ ਵਿਵਾਹੀ ਦਾ ਮਾਮਲੇ ਫਰੀਦਾ ਇਹੋ ਪਛਤਾਓ ਵੱਤ ਕੁਆਰੀ ਨਾ ਥੀਏ ਹੁਣ ਵਿਵਾਹੀ ਦਾ ਮਾਮਲੇ ਆ ਕੁਆਰੀ ਦਾ ਚੋ ਆ ਮਾਮਲਾ ਤਾਂ ਜੇ ਡਰ ਕੇ ਕੁਆਰੀ ਰਹਿੰਦੀ ਆ ਤਾਂ ਵੀ ਔਖਾ ਫਿਰ ਇਹ ਹੈ ਪਤਗੋਰੀ ਉਹਦਾ ਕੋਈ ਬਾਲੀ ਵਾਰਸ ਨਹੀਂ ਵੱਧ ਵੱਧ ਵਾਰੀ ਹੈ ਉਹ ਤਾਂ ਬਾਲੀ ਵਾਰਸ ਤੇ ਕੋਈ ਨਹੀਂ ਹੈ ਉਹ ਫੇ ਛੁੱਟੇ ਤਲ ਬਵਾੜ ਜਿਉ ਸੁਜੇ ਅੰਦਰ ਖੇਤ ਉਹ ਜਿਹੜੇ ਬਵਾੜ ਤਲ ਨੇ ਫਿਰ ਉਹਨਾਂ ਵਰਗਾ ਵਤਗੋਰੀ ਉਹਦਾ ਮਾਲਕ ਕੋਈ ਨਹੀਂ ਨਾ ਥੀ ਹੈ ਰਹਿੰਦੀ ਨਹੀਂ ਹੈ ਹੁੰਦੀ ਹੋਈ ਨਹੀਂ ਗਾਹਾਂ ਗਾਹਾਂ ਉਹਦੀ ਹੋਂਦੇ ਨਹੀਂ ਕਾਗਜ਼ਾਂ 'ਚ ਉੱਥੇ ਨਿਕਲ ਜਾਣਾ ਉਹਨੇ ਪਿੱਛੇ ਉਹਦਾ ਕੋਈ ਰਿਕਾਰਡ ਹੈ ਨਹੀਂ ਉਹਦਾ ਨਾਮ ਉਥੇ ਹੀ ਨਹੀਂ ਹੈ ਉਹਦਾ ਨਾਮ ਉੱਥੇ ਹੀ ਖਤਮ ਹੈ ਉੱਥੇ ਹੀ ਨਾ ਉਹਦੇ ਦਾ ਤਾਂ ਹੋ ਜੇ ਗਾਂ ਲਾ ਚੱਲੂ ਉਹਦੀ ਉਹਦਾ ਉੱਥੇ ਹੀ ਨਾ ਉੱਥੇ ਖਤਮ ਹੈ ਬਾਕੀ ਉਹਦਾ ਸਬੂਤ ਹੈ ਕੋਈ ਨਹੀਂ ਵਤਖਵਾਰੀ ਦਾ ਹੁਣ ਜਿਹੜੇ ਦੂਏ ਲੋਕ ਨੇ ਆਮ ਔਲਾਦ ਨੂੰ ਕਹਦੇ ਝੂਰਦੇ ਨੇ ਸਾਡਾ ਨਾਮ ਰਹਿ ਜਵੇ ਤਾਂ ਝੂਠਦੇ ਨੇ ਨਹੀਂ ਤਾਂ ਉਹਨਾਂ ਦਾ ਸਬੂਤ ਹੈ ਕੋਈ ਨਹੀਂ ਹਾਂਜੀ ਸਾਰੀ ਜਿਹੜੀ ਔਲਾਦ ਹੈ ਉਹਦੇ ਤੇ ਬਹੁਤ ਚਿੰਤਾ ਕਰਦੇ ਨੇ ਸਾਰੇ ਲੋਕ ਲੇਕਿਨ ਜਿਹੜਾ ਗਿਆਨ ਦਾ ਫਲ ਲੱਗਣਾ ਨਾ ਜਿਹੜਾ ਹੈ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਉਹ ਲੜਕੇ ਲੜਕੀ ਦਾ ਪਤਾ ਹੀ ਨਹੀਂ ਉਹਨੂੰ ਕੀ ਹੈ ਉਹਦੀ ਖੋਜ ਨਹੀਂ ਕੀਤੀ ਸੰਸਾਰੀ ਲੜਕੇ ਲੜਕੀ ਸਭ ਨੂੰ ਯਾਦ ਹੈ ਉਹ ਤਾਂ ਜੇ ਦੂਏ ਲੜਕੇ ਲੜਕੀ ਦੀ ਗੱਲ ਕੀਤੀ ਹੈ ਨਾ ਇਹਨਾਂ ਨੇ ਸੰਸਾਰੀ ਬਣਾ ਲਿਓ ਵੀ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਗਿਆਨ ਵੇਚਦਾ ਕੋਈ ਵਿਦਿਆ ਵੇਚਦਾ ਉਹ ਲੜਕਾ ਲੜਕੀ ਨੂੰ ਰਾਜ ਛੱਡ ਕੇ ਇੱਥੇ ਵੀ ਇਹ ਹੈ ਕਿ ਜਿਹਨੇ ਜਿਹੜੇ ਬੰਦੇ ਨੇ ਕੋਈ ਕਿਤਾਬ ਲਿਖਤੀ ਉਹ ਸਮਝਦੇ ਨੇ ਵਿਦਵਾਨ ਵੀ ਅਮਰ ਹੋ ਗਿਆ ਅਮਰ ਹੋ ਗਿਆ ਪਰ ਇਹ ਗੱਲ ਗਲਤ ਹੈ ਬਹੁਤ ਸਾਰੀਆਂ ਮੱਤਾਂ ਜਿਹੜੀਆਂ ਖਤਮ ਹੋ ਗਈਆਂ ਅਮਰ ਉਹੀ ਹੋਇਆ ਜਿਹਨੇ ਗੁਰਮਤ ਦੇ ਬਾਰੇ ਕੁਝ ਲਿਖਿਆ ਜਿਹੜਾ ਗਿਆਨ ਅਮਰ ਸੀ ਜੇ ਉਹ ਲਿਖੇ ਤਾਂ ਅਮਰ ਹੈ ਜਿਹੜਾ ਗਿਆਨ ਅੱਜ ਹੈ ਕੱਲ ਨੂੰ ਖਤਮ ਹੋ ਜਾਣਾ ਬਹੁਤ ਸਾਰੀਆਂ ਬੱਤਾਂ ਨੇ ਜਿਹਨਾਂ ਦਾ ਅੱਜ ਕੋਈ ਨਾਮ ਨਹੀਂ ਜਾਣਦਾ ਸੀਆਂ ਕਿਸੇ ਵੇਲੇ ਕਿ ਉਹ ਲੋਕ ਅਮਰ ਨੇ ਪਰ ਵਿਦਵਾਨਾਂ ਨੇ ਤਾਂ ਕਿਤਾਬ ਨੂੰ ਅਮਰ ਸਮਝਿਆ ਇਸ ਕਰਕੇ ਕਿਤਾਬ ਲਿਖਣ ਦੀ ਹੋੜ ਮੱਚੀ ਹੋਈ ਹੈ ਕਿਤਾਬਾਂ ਦੀ ਹੋੜ ਤਾਂ ਹੈ ਉਹ ਸਮਝਦੇ ਨੇ ਵੀ ਮੈਂ ਕਿਤਾਬ ਲਿਖਦੀ ਲੋਕ ਪੜਨਗੇ ਮੈਨੂੰ ਜਾਣ ਜਾਣਗੇ ਇਹ ਮੇਰਾ ਪਤਾ ਨਹੀਂ ਹੈ ਕਿਤਾਬਾਂ ਲਿਖਣ ਵਾਲਿਆਂ ਦੀ ਸ਼ਾਬਾਸ਼ ਹੈ ਘਾਟਾ ਗਾਲਾਂ ਜ਼ਿਆਦਾ ਲੋਕ ਕੱਢਦੇ ਨੇ ਇਹਨਾਂ ਨੂੰ ਕਿਉਂਕਿ ਜਿਹੜੇ ਉੱਚੇ ਲੈਵਲ ਦੇ ਲੋਕ ਨੇ ਜਦ ਉਹਨਾਂ ਨੂੰ ਕੱਟ ਜਿਵੇਂ ਹੁਣ ਦੇਖੋ ਨਾ ਮਸਕੀਨ ਵੀ ਬੋਲਦਾ ਰਿਹਾ ਜਦ ਤੋਂ ਗਾਹਾਂ ਦੇ ਆ ਜਾਂਦੇ ਨੇ ਫਿਰ ਉਹਦੀ ਬੇਕਦਰੀ ਹੋ ਜਾਂਦੀ ਹੈ ਜਦੋਂ ਗਿਆਨ ਗਿਆਨ ਆ ਜਾਂਦਾ ਕਿਸੇ ਵੇਲੇ ਸਾਇੰਸ ਦੇ ਛੋਟੇ ਛੋਟੇ ਜਿਹੜੇ ਵਸ਼ਕਾਰ ਸੀ ਉਹਨਾਂ ਦੀ ਇੱਜ਼ਤ ਸੀ ਅੱਜ ਹੈ ਉਮਰ ਗਿਆਨ ਨਹੀਂ ਰਿਹਾ ਉਹ ਕਹਾਂ ਚਲੀ ਗਈ ਗੱਲ ਹੁਣ ਹੋਰ ਹਾਂਜੀ